ਚਾਕਰ ਲੱਗਾ ਚੱਕਰੀ ਨਾਲੇ ਗਾਗ ਬਾਗ ਚਾਕਰ ਲੱਗਾ ਚੱਕਰੀ ਚਾਕਰ ਕੋਲਦਾ ਨੌਕਰ ਕੋਲਦਾ ਚਾਕਰ ਨੌਕਰ ਤਨਖਾਹ ਦੇ ਜੇ ਨੌਕਰ ਉਹ ਤਨਖਾਹ ਦਾ ਹੁੰਦਾ ਰੋਜ਼ ਦਾ ਰੋਜ਼ ਲੈਣ ਵਾਲਾ ਚਾਕਰ ਜਿਹੜਾ ਹੁੰਦਾ ਨਾ ਤਨਖਾਹ ਨਹੀਂ ਲੈਂਦਾ ਰੋਟੀ ਤੇ ਕੰਮ ਕਰਦਾ ਰੋਟੀ ਕੱਪੜੇ ਦੇ ਕੰਮ ਕਰਨ ਵਾਲਾ ਚਾਕਰ ਹੈ ਤਨਖਾਹਦਾਰ ਜਿਹੜਾ ਹੈਗਾ ਉਹ ਨੌਕਰ ਨੌਕਰ ਜਦ ਮਰਜੀ ਹਟ ਸਕਦਾ ਨੌਕਰੀ ਤੋਂ ਚਾਕਰ ਜ਼ਿੰਦਗੀ ਭਰ ਵਾਸਤੇ ਹੁੰਦਾ ਚਾਕਰ ਗੁਲਾਮ ਹੁੰਦਾ ਜੀ ਗੁਲਾਮ ਕਹਿੰਦੇ ਨੇ ਗੁਲਾਮ ਨਾਨਕ ਘਰ ਕੇ ਗੋਲੇ ਜਨ ਖਰੀਦ ਗੁਲਾਮ ਚਾਕਰ ਗੋਲੇ ਨੂੰ ਕਹਿੰਦੇ ਨੇ ਨਾਮ ਨਾਨਕ ਕਰਕੇ ਗੋਲੇ ਉਹ ਨਾ ਤੇ ਜਵਾਬ ਦੇ ਸਕਦਾ ਕਿਸੇ ਕੰਮ ਨੂੰ ਜਿਵੇਂ ਇੱਥੋਂ ਲੈ ਜਾਂਦੇ ਸੀ ਨਾ ਫੜ ਕੇ ਦੱਖਣੀ ਅਫਰੀਕਾ ਤੋਂ ਲੈ ਜਾਂਦੇ ਸੀ ਅਮਰੀਕਨ ਗਰੇਜ ਫੜ ਕੇ ਉਹ ਚੱਕਰ ਹੁੰਦੇ ਨੇ ਨੌਕਰੀ ਦੀ ਹੁੰਦੀ ਪਸ਼ੂ ਵੀ ਸਾਡੇ ਚੱਕਰ ਨੇ ਬੋਲਦੇ ਨੇ ਘੋੜੇ ਦੇ ਚੱਕਰ ਠੀਕ ਹੈ ਸੇਵਾ ਤਾਂ ਅਸੀਂ ਇਹਨਾਂ ਦੀ ਕਰਨੀ ਹੈ ਤਾਂ ਹੀ ਕੰਮ ਨਹੀਂ ਪਰ ਕੋਈ ਤਨਖਾਹ ਤਾਂ ਹੈ ਨਹੀਂ ਇਹਨਾਂ ਜਿਹੜਾ ਬਰਮੁਖ ਹੁੰਦਾ ਨਾ ਗੁਰੂ ਵਾਲਾ ਉਹ ਚਾਕਰ ਹੁੰਦਾ ਨੌਕਰ ਨਹੀਂ ਹੁੰਦਾ ਚਾਕਰ ਘਰ ਦੇ ਮਾਲਕ ਵਜੋਂ ਨਹੀਂ ਹੁੰਦਾ ਜਿਵੇਂ ਬਾਪ ਨਿਆਣਿਆਂ ਦਾ ਚਾਕਰ ਹੈ ਨੌਕਰ ਨਹੀਂ ਨੌਕਰ ਕਹਿੰਦੇ ਤੇ ਅਸੀਂ ਆਪਣੀ ਬੋਲੀ ਚ ਨੌਕਰ ਨਹੀਂ ਚੱਕਰ ਉਹਦੀ ਜੋ ਕਮਾਈ ਹੈ ਉਹ ਬਾਹਰ ਜਾਣੇ ਚੱਕਰ ਦੀ ਕਮਾਈ ਮਾਲਕ ਦੀ ਹੈ ਚੱਕਰ ਦੇ ਜੋ ਬੋਰਡਾਂ ਨੇ ਕਮਾਈ ਕਰਦੀ ਹੈ ਮਾਲਕ ਦੀ ਹੋਈ ਹੈ ਚੱਕਰ ਦੀ ਆਪਣੀ ਕੋਈ ਉਹਦਾ ਕੋਈ ਵੀ ਕਿਸੇ ਚੀਜ਼ ਤੇ ਉਹਦਾ ਮਤਲਬ ਹੈ ਆਪਣਾ ਅਧਿਕਾਰ ਨਹੀਂ ਇਹ ਬੇੜੀ ਹੈ ਕੁਝ ਵੀ ਨਹੀਂ ਉਹਦਾ ਹੁੰਦਾ ਹੈ ਸਭ ਮਾਲਕ ਦਾ ਕੰਮ ਚਾਹੇ ਉਹ ਕਰਦਾ ਜਿਹੜੇ ਭਾਣੇ ਚ ਚੱਲਣ ਵਾਲੇ ਨੇ ਸਾਰੀ ਚਾਤਰ ਦੇ ਜੇ ਅੰਮ੍ਰਿਤ ਛਕ ਲਿਆ ਨਾ ਔਰ ਲੈ ਲਈ ਫਿਰ ਚੱਕਰ ਹੈ ਇਹ ਗੱਲ ਨਹੀਂ ਸਮਝਾਈ ਕਿਸੇ ਨੇ ਉਹ ਮਾ ਹੋ ਗਿਆ ਇਹਨੂੰ ਮਾ ਕਹਿੰਦੇ ਨੇ ਸਿੰਘ ਵੀ ਅੰਮ੍ਰਿਤ ਛਕ ਲਿਆ ਮਾ ਹੋ ਗਿਆ ਤੂੰ ਫਿੱਕ ਗਿਆ मैं तो महंगी ਜੀ सर ਜੀ सर ਇਹ ਜਿਹੜਾ ਨੰਬਰ ਮਿਲਿਆ ਤੇ ਜੀ ਦੇ ਬਦਲੇ ਆਪ ਵੇਖੇ ਮਿਲਿਆ ਮਨ ਵੇਚੇ ਸਤਗੁਰ ਕੇ ਮਨ ਤਾਂ ਤੇ ਚੱਕਰ ਹੋ ਗਿਆ ਇਹ ਸਭ ਪਖੰਡ ਹੈ ਜਿਹੜਾ ਅਮਰਤ ਵਰਤਾ ਤਾਂ ਪਖੰਡ ਹੈ ਜੇ ਚੱਕਰ ਨਹੀਂ ਤਾਂ ਪਖੰਡ ਹੈ ਅਸਲ ਇਹ ਹੈ ਜੇ ਚੱਕਰ ਹੈ ਗੁਰੂ ਘਰ ਦੇ ਵਿੱਚ ਜਿਹੜੇ ਸੀ ਚੱਕਰ ਇਸ ਤਰੀਕੇ ਨਾਲ ਕੋਈ ਸਿੱਖ ਤੇ ਜਿਹਨੇ ਤਨਖਾਹ ਲਈ ਉਹਨੂੰ ਸਿੱਖੀ ਨਹੀਂ ਸੀ ਮਿਲੀ ਤਾਂ ਗਿਆ ਦਾ ਦਸ ਪਾਸ਼ਾ ਨੇ ਜੇ ਤਨਖਾਹ ਲੈਣੀ ਹੈ ਸਿੱਖੀ ਹੈ ਨਹੀਂ ਜੇ ਸਿੱਖੀ ਲੈਣੀ ਹੈ ਤਨਖਾਹ ਹੈ ਬਾਰਸ ਹੋਣਾ ਨਾ ਮਨੇ ਆਪਣਾ ਜਿਹੜੇ ਤਨਖਾਹਦਾਰ ਨੇ ਬਾਰਸ ਨਹੀਂ ਹੁੰਦੇ ਬਾਰਸ ਹੋਈ ਨੇ ਭੋਗ ਰਹਿ ਮੈਂ ਤਨ ਤੇ ਮਨ ਤੇ ਸਿਰ ਲਾਉ ਧਨ ਤੇ ਸਭ ਹੀ ਹੀ ਕੋ ਜਿਵੇਂ ਪਿਓ ਦੇ ਪੁੱਤ ਬਾਰਸ ਹੁੰਦੇ ਨੇ ਤਨਖਾਹ ਨਹੀਂ ਲੈਂਦੇ ਤੇ ਤਨਖਾਹ ਲੈਣ ਲੱਗ ਜੇ ਪੁੱਤ ਅੱਡ ਹੋ ਗਿਆ ਫਿਰ ਉਹਦਾ ਵਾਰਸਾ ਦਾ ਰਹਿ ਗਿਆ ਚਾਰ ਬੁੱਢੇ ਦੇ ਕੁੰਡਾ ਅੱਡ ਹੋ ਗਿਆ ਸਿਰਫ ਤਿੰਨ ਵਾਰਸ ਰਹਿ ਗਏ ਚੌਥਾ ਵਾਰਸ ਨਹੀਂ ਚੌਥੇ ਨੂੰ ਜਿਹੜਾ ਅਸੀਂ ਵੱਢ ਕੇ ਪਹਿਲੇ ਦੇਤਾ ਤਾਂ ਦੇ ਤਾੜ ਕਰਤਾ ਬਣਦਾ ਜੁਦੇ ਨਹੀਂ ਦੇਤਾ ਬਾਪ ਨੇ ਕਿ ਫਿਰ ਬਾਕੀ ਦਾ ਤਿੰਨਾਂ ਦਾ ਰਹਿ ਜਾ ਜੋ ਰਹਿ ਗਿਆ ਉਹਦਾ ਆਪਣਾ ਜੋਨੇ ਜੋਨੇ ਲੈ ਲਿਆ ਜੋ ਲੈ ਲਿਆ ਜਿਹੜੇ ਤਨਖਾਹ ਲੈਂਦੇ ਨੇ ਗੁਰੂ ਘਰ ਤੇ ਉਹ ਸਿੱਖ ਨਹੀਂ ਬਾਹਰ ਸਿੱਖ ਨਹੀਂ ਗੁਰੂ ਕੇ ਤੇ ਕਦ ਰਹਿ ਗਿਆ ਚੱਕਰ ਤਾਂ ਹੈ ਨਹੀਂ ਉਹ ਨੌਕਰ ਨੇ ਇਹ ਨੌਕਰ ਨੇ ਚੱਕਰ ਨਹੀਂ ਆਣਾ ਨੌਕਰ ਬਗਾਨਾ ਹੁੰਦਾ ਹੈ ਤਾਲੇ ਕਾਹਦੇ ਲਾਏ ਨੇ ਗੌਰ ਕਰ ਚਾਕਰ ਤੇ ਨਹੀਂ ਤਾਲਾ ਹੁੰਦਾ ਨੌਕਰ ਤੇ ਤਾਲਾ ਹੁੰਦਾ ਚਾਕਰ ਦਾ ਮਾਲਕ ਹੈ ਉਹਦੇ ਤਾਲਾ ਕਾਹਦੇ ਲਾਉਣਾ ਮਾਲਕ ਦੇ ਵੀ ਤਾਲਾ ਲਾਈਦਾ ਹੁੰਦਾ ਤਾਲਾ ਤਾਂ ਨੌਕਰ ਤੇ ਲਾਈਦਾ ਹੁੰਦਾ ਨੌਕਰ ਤੇ ਨਾ ਰੱਖੇ ਜੇ ਵੀ ਦੁੱਧ ਚੋਣ ਗਿਆ ਕਦੇ ਤਾਂ ਪੀਰ ਹੋ ਜਾਵੇ ਵਿੱਚ ਬਾੜੀ ਬਾਲ ਵਿੱਚ ਚਲੋ ਚਲੋ ਦੁੱਧ ਪੀਤੇ ਨੌਕਰ ਤੇ ਤੁਸੀਂ ਰੱਖੋਗੇ ਮਾਲਕ ਹੁਣ ਘਰ ਦਾ ਮਾਲਕ ਜੇ ਪੀ ਨੂੰ ਪਿਆ ਪੀਲ ਲਵੇ ਉਹਦਾ ਤਾਂ ਰੌਲਾ ਹੀ ਹੈ ਉਹ ਆਪਣੀ ਹੀ ਦੁੱਧ ਇਹ ਚੱਕਰ ਆ ਨੌਕਰ ਦਾ ਫਰਕ ਹੈ ਚੱਕਰ ਲਫ਼ਜ਼ ਵਰਤੇ ਕਹਿੰਦੇ ਇੱਕ ਪਾਸੇ ਤੇ ਚਾਕਰ ਬਣ ਗਿਆ ਚਾਕਰ ਲੱਗੇ ਚਾਕਰੀ ਅੰਮ੍ਰਿਤ ਛਕ ਲਿਆ ਸਿੱਖ ਬਣ ਗੁਰੂ ਦਾ ਤਾਂ ਕਰ ਲਿਆ ਉਹਦਾ ਚੇਲਾ ਹੋ ਗਿਆ ਮਤ ਚਾਹੇ ਕੋਈ ਵੀ ਹੋਵੇ ਸਿੱਖ ਮਤ ਤੇ ਇਲਾਵਾ ਵੀ ਚਲੋ ਕਰ ਲੋ ਕੀ ਫਰਕ ਦੇ ਸਾਰਿਆਂ ਦੇ ਕੋਈ ਲਾਗੂ ਇਸ ਕੋਲ ਤਾਂ ਚਾਕਰ ਲੱਗੇ ਨਾਲ ਹੀ ਘਰ ਬਾਤ ਮਰਜੀ ਫੇਰ ਆਪਣੀ ਕਰਦੇ ਵਿੱਚ ਘਰ ਬੰਦਾ ਘਰ ਬੰਦਾ ਆਪਣੀ ਮਰਜੀ ਉਹ ਚਾਕਰ ਆਪਣੀ ਮਰਜ਼ੀ ਨਹੀਂ ਕਰ ਸਕਦਾ ਗੁਲਾਮ ਵੀ ਆਪਣੀ ਮਰਜ਼ੀ ਕਰ ਸਕਦਾ ਜੋ ਹੁਕਮ ਉਹਨੂੰ ਮੰਨਣਾ ਪਊਗਾ ਅਸੀਂ ਸਾਰੇ ਚੱਕਰ ਆ ਹੁਕਮ ਪਰਮੇਸ਼ਰ ਦਾ ਚਾਕਰ ਬਣ ਕੇ ਰਹਿੰਦੇ ਨਹੀਂ ਇਹ ਸਮਝ ਹੀ ਨਹੀਂ ਹੋਈ ਗੱਲ ਵੀ ਅਸੀਂ ਚੱਕਰ ਆ ਤੁਸੀਂ ਦੱਸੋ ਵੀ ਨਾਲ ਕੋਈ ਲੈ ਕੇ ਜਾਓਗੇ ਇਥੋਂ ਜਿੰਨਾ ਮਰਜ਼ੀ ਇਕੱਠਾ ਕਰ ਲਓ ਫਿਰ ਉਹ ਜੋ ਖਾ ਲਿਆ ਉਹ ਵੀ ਸਾਡਾ ਨਾ ਚਾਕਰ ਨੂੰ ਖਾਣ ਪੀਣ ਨੂੰ ਮਿਲਦਾ ਹੁੰਦਾ ਬਾਕੀ ਦਾ ਜਿਹੜਾ ਹੈ ਇੱਥੇ ਰਹਿ ਜਾਣਾ ਜਿਹਨਾਂ ਨੂੰ ਤੁਸੀਂ ਦੇ ਕੇ ਜਾਣਾ ਰਹਿਣਾ ਉਹਨਾਂ ਉਹਨਾਂ ਦੇ ਕਿਹੜਾ ਨਾਲ ਚਲੇ ਜਾਣਾ ਨਾਲ ਕਿਸੇ ਦੇ ਵੀ ਨਹੀਂ ਜਾਣਾ ਜਵੀਰ ਕਈ ਇੱਥੇ ਦੇਖਾ ਰਾਜੇ ਹੋਏ ਹੋ ਕੇ ਚਲੇ ਗਏ ਕੋਈ ਨਾਲ ਲੈ ਗਿਆ ਉਹਨੂੰ ਭੇੜ ਕੇ ਕਾਗਜ਼ਾਂ 'ਚ ਨਾਮ ਬਦਲਦੇ ਰਹੇ ਉਹਨਾਂ ਨੇ ਕਾਗਜ਼ਾਂ 'ਚ ਬਦਲਦੇ ਰਹੇ ਨੇ ਲੋ ਰਿਕਾਰਡ ਚ ਬਦਲਦੇ ਨੇ ਫਰਾਨੇ ਦਾ ਰਾਜ ਆ ਗਿਆ ਇਹਦੀ ਜ਼ਮੀਨ ਉਹਦੀ ਜ਼ਮੀਨ ਇੰਤਕਾਲ ਹੋ ਗਿਆ ਬੁੱਲ ਲੈ ਲਈ ਇਹ ਖੋਲੀ ਉੱਜੜ ਕੇ ਚਲੇ ਗਏ ਹੋਰ ਨੇ ਕਬਜ਼ਾ ਕਰ ਲਿਆ ਹਿਸਟਰੀ 'ਚ ਇਹੀ ਕੁਝ ਹੈ ਦਿੱਲੀ ਦੇ ਕਿਨਾਰੇ ਕਬਜ਼ਾ ਕੀਤਾ ਲਾਲ ਕਿਲਾ ਕਿਹਨੇ ਬਣਾਇਆ ਕਿਹਦਾ ਸੀਗਾ ਹੁਣ ਕਿਹਦਾ ਇਹ ਤਾਂ ਸਭ ਪਾਗਲਾਂ ਦੀ ਗੱਲ ਹੈ ਮੇਰਾ ਮੇਰਾ ਮੇਰੀ ਮੇਰੀ ਕਰਤੇ ਜਨਮ ਗਿਓ ਜਨ ਮੇਰੀ ਮੇਰੀ ਪ੍ਰਗਟ ਦਾ ਜਨਮ ਗਿਆ ਚੱਕਰ ਮੇਰੀ ਨਹੀਂ ਕਹਿ ਸਕਦਾ ਜੇ ਮੇਰੀ ਕਹਿੰਦਾ ਫਿਰ ਚੱਕਰ ਨਹੀਂ ਫਿਰ ਮਾਲਕ ਹੈ ਚੱਕਰ ਕਹਦਾ ਰਹਿ ਗਿਆ ਫਿਰ ਤਾਂ ਮਾਲਕ ਹੋ ਗਿਆ ਫਿਰ ਖਸਮੇ ਕਰੇ ਬਰਾਬਰੀ ਸੋ ਬਰਾਬਰੀ ਆ ਗਈ ਫਿਰ ਇਹ ਐਸੀ ਕੀ ਬੜੀ ਖਤਰਨਾਕ ਖੇਡ ਹੈ ਨਾਨਕਾ ਸੋ ਨਾਨਕੇ ਰਾਹ ਕਠਣ ਹੈ ਹਾਂ ਖੇਡ ਕਠਣ ਹੈ ਕਠਣ ਵੀ ਕੋਈ ਨਹੀਂ ਜੇ ਸਮਝ ਆਇਆ ਜਿਨ੍ਹਾਂ ਨੇ ਖੇਡਿਆ ਹੀ ਹੈ ਉਹ ਕਹਿੰਦੇ ਆਸਾਨ ਹੈ ਜਿਹੜੇ ਖੇਡਦੇ ਨੇ ਉਹ ਕਹਿੰਦੇ ਨੇ ਆਸਾਨ ਹੈ ਬੋਝ ਹੈ ਜਿਹੜੇ ਨਹੀਂ ਖੇਡਦੇ ਉਹਨਾਂ ਵਾਸਤੇ ਕਠਣ ਕਿਹੜੇ ਕਿਹੜੇ ਖਤਰਨਾਕ ਲੋਕ ਕੰਮ ਕਰਦੇ ਨੇ ਜਿਹੜੇ ਕਰਦੇ ਨੇ ਉਹਨਾਂ ਵਾਸਤੇ ਠੀਕ ਹੈ ਖਤਰਨਾਕ ਜਗ੍ਹਾ ਤੇ ਮੋਟਰਸਾਈਕਲ ਚਲਾਉਂਦੇ ਨੇ ਕੁਝ ਕਰਦੇ ਨੇ ਖਤਰਨਾਕ ਨਹੀਂ ਸਮਝਦੇ ਸਾਨੂੰ ਬੜਾ ਖਤਰਾ ਲੱਗਦਾ ਔਖਾ ਲੱਗਦਾ ਭਗਤਾਂ ਦੇ ਜੀਵਨ ਦੇ ਚਲਦੇ ਭਗਤੀ ਨਹੀਂ ਕਹਿੰਦਾ ਸਾਡੇ ਕੋਲ ਦੂਏ ਪਾਸੇ ਜੀ ਨਹੀਂ ਲੱਗਦਾ ਜੋ ਸੁਖ ਉਹਨਾਂ ਨੂੰ ਮਿਲਿਆ ਭਗਤੀ ਚੋਂ ਉਹ ਦੂਏ ਪਾਸੇ ਸੁਖ ਥਾ ਹੀ ਨਹੀਂ ਫਿਰ ਕਠਾ ਨਹੀਂ ਹੈ ਉਹ ਛੱਡਣਾ ਹੀ ਕਠਣਾ ਪਹਿਲਾਂ ਛੱਡਣਾ ਕਠਣ ਜਿਹੜਾ ਇਹ ਸੁਭਾਅ ਬਦਲਣਾ ਕਠਣ ਸੁਭਾਅ ਦੇ ਅਧੀਨ ਆਦਮੀ ਆਦਮੀ ਹਰੇਕ ਆਪਣੇ ਸੁਭਾਅ ਦਾ ਗੁਲਾਮ ਸੁਭਾਅ ਦਾ ਗੁਲਾਮ ਹੈ ਇਹ ਹੋਵੇ ਦਾ ਗੁਲਾਮ ਹੈ ਅਸਲ ਦੇ ਵਿੱਚ ਚੱਕਰ ਲੱਗੇ ਚੱਕਰੀ ਨਾਲ ਤਾਂ ਚੱਕਰ ਚੱਕਰੀ ਲੱਗੇ ਭਗਤੀ ਕਰਨ ਲੱਗੇ ਨਾਲੇ ਕਰਦਾ ਆਪਣੀ ਮਰਜ਼ੀ ਗਰਭਵਾਦ ਗਰਭਵਾਦ ਕੀ ਹੈ ਰਹਿਤ ਚੱਕਰੀ ਹੈ ਮਰਿਆਦਾ ਗਰਬਾਨ ਮਰਿਆਦਾ ਸਾਡੀ ਮਰਜ਼ੀ ਹੈ ਰਹਿਤ ਬਣਾਈ ਹੈ ਗੁਰੂ ਨੇ ਮਰਿਆਦਾ ਬਣਾਈ ਆਦਮੀ ਨੇ ਇਹ ਮਰਿਆਦਾ ਹੀ ਗਰਬਵਾਦ ਹੈ ਜਿਹੜੀ ਬਾੜਲੀ ਗੁਰਦੁਆਰੇ 'ਚ ਤਾਂ ਕਹਿੰਦਾ ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਤੂੰ ਰਹਿਣੀ ਰਹਿਤ ਰਹਿ ਸੋ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚਿਹਰਾ ਮਰਿਆਦਾ ਮਰਿਆਦਾ ਗਰਬਾਦ ਗਰਬਾਦ ਆਪਣੀ ਮਰਜ਼ੀ ਬਾੜ ਲਈ ਵਿੱਚ ਮੁਸਲਮਾਨ ਕਿੱਥਾ ਹੋਇਆ ਨੇ ਸ਼ਰਾ ਤੋਂ ਸ਼ਰਾ ਜਿਹੜੀ ਆ ਮੁਸਲਮਾਨਾਂ ਤੋਂ ਸ਼ਰੀਅਤ ਕੇ ਹਰ ਨਾ ਪੜ ਪੜ ਕਰੇ ਵਿਚਾਰ ਪਰ ਬੰਦੇ ਸੋ ਜੇ ਰਹੇ ਵਿੱਚ ਬੰਦੀ ਵੇਖਣ ਕੋ ਦਿੱਤਾ ਬੰਦੇ ਤਾਂ ਉਹ ਨੇ ਰਾਜ ਰਹਿਣ ਵਾਲੇ ਨੂੰ ਸ਼ਰੀਆਂ ਨੂੰ ਬੰਦੇ ਨਹੀਂ ਮੰਨਿਆ ਬੰਦੇ ਬੰਦੀ ਚ ਰਹਿਣ ਵਾਲੇ ਨੂੰ ਮੰਨਿਆ ਹੋਇਆ ਹੁਕਮ ਪਾਣਾ ਮੰਨਣ ਵਾਲੇ ਨੂੰ ਮੰਨਿਆ ਇਹ ਜੋ ਮਰਿਆਦਾ ਹੈ ਨਾ ਇਹ ਗਰਭਵਾਦ ਹੈ ਔਰ ਇਹਦਾ ਹੀ ਝਗੜਾ ਹੈ ਰਹਿਦਾ ਨਹੀਂ ਝਗੜਾ ਕੋਈ ਜਿੱਥੇ ਝਗੜਾ ਮਰਿਆਦਾ ਦਾ ਘਰ 'ਚ ਝਗੜਾ ਉਹ ਆਪਣੀ ਮਰਜ਼ੀ ਦਾ ਮਰਿਆਦਾ ਅਸਲ 'ਚ ਮਰਜ਼ੀ ਦਾ ਨਾ ਮਰਿਆਦਾ ਮਰਿਆਦਾ ਅਸੀਂ ਇੱਕ ਸੁਭਚੇ ਤੌਰ ਤੇ ਬਣਾ ਲਈ ਕਲੈਕਟਿਵ ਤੌਰ ਤੇ ਬਣਾ ਲਈ ਪਰ ਮਰਿਆਦਾ ਵੀ ਡੇਰਿਆਂ ਦੀ ਅਲੱਗ-ਅਲੱਗ ਹੈ ਆਪਣੀ ਆਪਣੀ ਆਪਣੇ ਆਪਣੇ ਕਿਵੇਂ ਹੋ ਜੀ ਸਾਡੇ ਮਰਿਆਦਾ ਜੀ ਗੁਰੂ ਦੀ ਤਾਂ ਕੋਈ ਨਾ ਹੋਈ ਗੁਰੂ ਨੇ ਸਿਰਫ ਰਹਿਤ ਦਿੱਤੀ ਦਾ ਕੋਈ ਝਗੜਾ ਨਹੀਂ ਇੱਕ ਗੱਲ ਦਾ ਝਗੜਾ ਜਿਹੜੀ ਰਹਿਤ ਵਿੱਚ ਮਾਲਾ ਵਾੜ ਲਈ ਉਹਨਾਂ ਨੇ ਰਹਿਤ ਦੇ ਵਿੱਚ ਮਾਲਾ ਨਹੀਂ ਦੇ ਰਹੇ ਸਾਨੂੰ ਮਾਲਾ ਪੰਡਤ ਦੀ ਹੈ ਉਸੇ ਤੇ ਉਂਗਲੀ ਉੱਠਦੀ ਹੈ ਮਾਲਾ ਤੇ ਸਾਡੀ ਰਹਿਤ ਵਿੱਚ ਆਤਮ ਦੀ ਰਹਿਤ ਤਾਂ ਗੁਰਬਾਣੀ ਹੈ ਉਹਨਾਂ ਨੇ ਕੋਈ ਰੌਲਾ ਨਹੀਂ ਜਿਹੜੀ ਸਰੀਰਕ ਰਹਿਤ ਵੀ ਹੈ ਉਹਦੇ ਵਿੱਚ ਤਾਂ ਕੋਈ ਝਗੜਾ ਨਹੀਂ ਕਿਸੇ ਦਾ ਪੰਜ ਤੇ ਕੋਈ ਛੇਵਾਂ ਨਹੀਂ ਕਹਿੰਦਾ ਚਾਰ ਨਹੀਂ ਕਹਿੰਦਾ ਕੋਈ ਪਰ ਇਹ ਵਿੱਚ ਥੋੜਾ ਜਿਹਾ ਝਗੜਾ ਪਾਉਣ ਲੱਗੇ ਸੀ ਕੁੱਠਾ ਨਹੀਂ ਖਾਣਾ ਦੀ ਜਗ੍ਹਾ ਇੱਕ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਜੱਥੇ ਵਾਲਿਆਂ ਨੇ ਮਾਂਸ ਨਹੀਂ ਖਾਣਾ ਕਹਿ ਦਿੱਤੀ ਜੋ ਹਿੰਦੂ ਨੇ ਨਾ ਉਹ ਰਾਤ ਨਹੀਂ ਨਾ ਫਿਰ ਤਾਂ ਥੋੜਾ ਜਿਹਾ ਕਹਿਣ ਲੱਗੇ ਤੇ ਜਦੋਂ ਸ਼ਿਕਾਇਤ ਕਰਤੀ ਫਤਿਹਗੜ੍ਹ ਸਾਹਿਬ ਜਿੱਦੇ ਤੁਹਾਨੂੰ ਕਹਿੰਦੇ ਵੀ ਤੁਹਾਨੂੰ ਕਿਹਨੇ ਕਿਹਾ ਹੈ ਰਸਤਾ ਸਭ ਕਿੱਥੇ ਤੁਸੀਂ ਕਿਹਨੂੰ ਪੁੱਛ ਕੇ ਕਰਨ ਲੱਗੇ ਜਿਹੜਾ ਹੈਡ ਕਰਨ ਹੈ ਨਾ ਇਹੀ ਲੱਗਿਆ ਸੀ ਕਹਿਣ ਜਦੋਂ ਇਹਦੀ ਸ਼ਿਕਾਇਤ ਕਰਤੀ ਅਗਲੇ ਦਿਨ ਤੇ ਮਾਫੀ ਮੰਗ ਕੇ ਛੁੱਟਿਆ ਸੀ ਕਿਉਂ ਉਹ ਕਹਿ ਦਿੰਦੇ ਨੇ ਦੂਏ ਲਾਲਚ ਦੇ ਦਿੰਦੇ ਨੇ ਪੈਸੇ ਦੇ ਦਿੰਦੇ ਨੇ ਵੀ ਆ ਚੀਜ਼ ਲੈ ਲਓ ਜਿਵੇਂ ਆਰਐਸਐਸ ਵਾਲੇ ਪੈਸੇ ਦੇ ਕੇ ਸਾਡੇ ਬੰਦਿਆਂ ਨੂੰ ਪਾੜਦੇ ਨੇ ਤਰਵਾਲੇ ਵਾਲਾ ਹੋ ਗਈ ਹੈ ਪੈਸੇ ਦੇ ਕੇ ਖੜਾ ਕੀਤਾ ਹੋਇਆ ਉਹਦਾ ਆਰਐਸਐਸ ਨੂੰ 50 ਕਰੋੜ ਰੁਪਇਆ ਦਿੱਤਾ ਤਾਂ ਹੋਰ ਖਾਤੇ ਸੜਿਆ ਇਸੇ ਕੰਮ ਤੇ ਲਾਇਆ ਉਹਨਾਂ ਨੇ ਇਸੇ ਕੰਮ ਤੇ ਲਾਇਆ ਬੰਦੇ ਜੀ ਜਿਹੜਾ ਬੰਦਾ ਮੇਰੇ ਕੋਲ ਆਇਆ ਸੀ ਨਾ ਆਰਐਸਐਸ ਜੋ ਸੋਹਣੀ ਸਾਹਿਬ ਲਿਖਦਾ ਸੀ ਉਹਨੇ ਦੱਸਿਆ ਵੀ 36 ਲੱਖ ਰੁਪਇਆ ਦਿੱਤਾ ਸੀ ਉਹ ਟ੍ਰੇਨ ਨੂੰ ਇਹਨਾਂ ਨੂੰ ਆਰਐਸਐਸ ਨੇ ਕਹਿੰਦਾ ਅਸੀਂ ਦਵਾਇਆ ਸੀ ਮੈਂ ਦਵਾਇਆ ਸੀ ਔਰ ਜਦੋਂ ਗੁਰੂ ਗ੍ਰੰਥ ਸਾਹਿਬ ਲੈ ਗਏ ਨੇ ਉੱਥੇ ਝਗੜਾ ਨਹੀਂ ਹੋਇਆ ਲਗਾ ਕਲੇਰ ਵਾਲਾ 36 ਲੱਖ ਰੁਪਏ ਦੀ ਉਹਨਾਂ ਨੇ ਮੁੱਕ ਕੇ ਦਿੱਤਾ ਸੀ ਕਲੇਰਾ ਉਹ 36 ਲੱਖ ਰੁਪਏ ਕਿੱਥੋਂ ਲਾਉਂਦੇ ਉਹਨਾਂ ਦੇ ਬਣਾਏ ਹੋਏ ਦਸ ਪਾਸ਼ਾ ਦੀ ਮੂਰਤੀ ਬਣਾਈ ਸੀ ਇਹਨਾਂ ਨੇ ਕਦੇ ਬਣਾਈ ਸੀ ਗੁਰੂ ਦੀ ਚੱਕ ਜਾ ਕੇ ਉਹਨੇ ਪੈਸੇ ਦਿੰਦੇ ਨੇ ਉਹ ਕਰਾਉਣਗੇ ਵੀ ਇਹਨਾਂ ਤੇ ਐਵੇਂ ਐਵੇਂ ਦੇ ਪੈਸੇ ਜਿਹੜੇ ਆ ਉਹ ਜਿਹੜਾ ਗੁਰਦੁਆਰਾ ਉਹਦੀ ਟਾਈਪ ਤੇ ਬਣਾ ਰਹੇ ਨੇ ਸਰਬੰਦਰ ਸਾਹਿਬ ਦੇ ਉਹ ਕਿਤੇ ਐਵੇਂ ਬਣਾ ਰਹੇ ਨੇ ਸਾਜਿਸ਼ਾਂ ਵੀ ਉਹਦੇ ਪਿੱਛੇ ਇਹ ਸਭ ਸਾਜ਼ਿਸ਼ਾਂ ਨੇ ਸਾਜ਼ਿਸ਼ਾਂ ਕਰਦੇ ਨੇ ਉਹਨਾਂ ਨੂੰ ਪਤਾ ਵੀ ਦੂਏ ਗਿਆਨਵਾਨ ਤਾਂ ਹੈ ਨਹੀਂ ਫੁੱਟ ਕਿਸੇ ਨਾ ਕਿਸੇ ਗੱਲ ਤੇ ਨਾ ਫੁੱਟ ਪੈ ਗਈ ਫੁੱਟ ਪੈ ਗਿਆ ਵੋਟਾਂ ਨੂੰ ਸਿੱਖੀ ਤੇ ਤਾਂ ਉਹਨਾਂ ਨੇ ਵੀ ਕੁਝ ਲੈਣਾ ਇਹਨਾਂ ਨੇ ਵੀ ਨਹੀਂ ਲੈਣਾ ਕੋਈ ਸਿਆਸੀ ਗੱਲ ਨਹੀਂ ਹੈ ਦੋ ਪਾਸੇ ਹੈ ਜਿਹੜੀ ਮਰਿਆਦਾ ਝਗੜਾ ਮਰਿਆਦਾ ਰਹੇ ਤਾਂ ਕੋਈ ਝਗੜਾ ਯਾਰ ਤਾਂ ਬਾਣੀ ਹੈਗੀ ਹਾਂ ਅਰਥਾਂ ਦੀ ਗੱਲ ਅਰਥ ਠੀਕ ਹੋ ਜਾਂਦੇ ਨੇ ਅਰਥਾਂ ਦਾ ਵਿਚਾਰ ਹੁੰਦੀ ਰਹਿੰਦੀ ਹੈ ਸਿਮਰਨ ਹੁੰਦੇ ਰਹਿੰਦੇ ਜਿੱਥੇ ਕਿਤੇ ਠੀਕ ਤਸੱਲੀ ਹੁੰਦੀ ਹੈ ਮੰਨ ਵੀ ਲੈਂਦੇ ਨੇ ਮਰਿਆਦਾ ਵਾਲੀ ਗੱਲ ਮੰਨਣੀ ਮੁੱਕੀ ਮਰਿਆਦਾ ਵਾਲੀ ਗੱਲ ਪਿੰਡ ਆਪਣੀ ਮਰਿਆਦਾ ਹੀ ਲਾਗੂ ਕਰਨੀ ਚਾਹੁੰਦੇ ਸੀ ਇੱਥੇ ਅਗਲ ਤੱਕ ਤੇ ਹੋਰ ਕੀ ਗੱਲ ਸੀ ਇਹ ਗੱਲ ਸੀ ਸਾਡੀ ਮਰਿਆਦਾ ਲਾਗੂ ਹੋਣੀ ਚਾਹੀਦੀ ਗੁਰੂ ਦੀ ਤਾਂ ਫਿਰ ਮਰਿਆਦਾ ਕੋਈ ਨਹੀਂ ਹੋਈ ਗੱਲ ਗੁਰੂ ਦੀ ਮਰਿਆਦਾ ਦੀ ਗੁਰੂ ਨੇ ਕੋਈ ਮਰਿਆਦਾ ਨਹੀਂ ਬਣਾਈ ਪਰਮੇਸ਼ਰ ਨੇ ਸਾਨੂੰ ਹੁਕਮ ਦਿੱਤਾ ਵੀ ਮਰਿਆਦਾ ਦਾ ਮਤਲਬ ਨਹੀਂ ਕੋਈ ਸਮਾਂ ਮਰਿਆਦਾ 'ਚ ਬੰਨਿਆ ਹੋਇਆ ਰਹਿ ਰਾਜ ਦਾ ਸਮਝਣ ਗੁਰਬਾਣੀ ਸਮਝ ਮੰਨਦੀ ਹੈ ਇਹਦਾ ਹਿੰਦੂ ਮੰਨਦਾ ਸੀ ਸਮਾਂ ਤਾਂ ਸੰਧਿਆ ਪ੍ਰਭਾਤ ਆਰਤੀ ਇਹ ਉਹ ਸਭ ਚੀਜ਼ਾਂ ਉਹ ਕਹਿੰਦਾ ਭਗਤੀ ਕਰਨ ਦਾ ਕੋਈ ਸਮਝ ਨਹੀਂ ਹੁੰਦਾ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਜਨ ਇਹ ਸਭ ਬਾੜੀ ਕੀ ਨੇ ਇਹ ਜਿਹੜੇ ਮਰਿਆਦਾ ਆ ਕੇ ਵੜ ਗਈ ਇਹਨੇ ਮੰਦਰ ਬਣਾਤੇ ਪੂਜਾ ਦੇ ਸਥਾਨ ਬਣਾਤੇ ਜਿਹੜੇ ਸੀ ਨਾ ਕਾਲਜ ਕਿ ਸਕੂਲ 4 ਸਾਲ ਗੁਰੂ ਦੀ ਇਹ ਮੰਦਰ ਬਣਾਤੇ ਪੂਜਾ ਦਾ ਸਥਾਨ ਬਣਾਤਾ ਨੇ ਮਰਿਆਦਾ ਨੇ ਬਣਾਇਆ ਮਰਿਆਦਾ ਹਟ ਜਾ ਸਕੂਲ ਨੇ ਮਰਿਆਦਾ ਹਟ ਜਾ ਸਕੂਲ ਨੇ ਫਿਰ ਇਹ ਤਾਂ ਪੜ੍ਹਾਈ ਹੈ ਬਾਕਾਇਦਾ ਕਲਾਸਾਂ ਲੱਗਣ ਪਹਿਲੀ ਕਲਾਸ ਵਾਲੇ ਦੂਜੀ ਵਾਲੇ ਤੀਜੀ ਵਾਲੇ ਚੌਥੀ ਵਾਲੇ ਚਾਰੇ ਕਲਾਸਾਂ ਤੇ ਪੰਜਵੀਂ ਹੈਗੀ ਹੈ ਚਾਰੇ ਕਿਹੜਾ ਕਰੀ ਉਹਨਾਂ ਦੇ ਵਿੱਚ ਗੁਰਬਾਣੀ ਚਾਰੇ ਪਦਾਰਥ ਚਲੋ 10 ਸਾਲ ਚ ਪੜਾ ਲੈਣ 20 ਸਾਲ ਚ ਪੜਾ ਲੈਣ ਉਹ ਨਹੀਂ ਗੱਲ ਹੈ ਸਾਰੀ ਉਮਰ ਪੜਦਾ ਰਹੇ ਚਾਹੇ ਜਿੰਨਾ ਚਿਰ ਸਮਝ ਨਹੀਂ ਆਉਂਦੀ ਉਹਨਾਂ ਚਿਰ ਪੜਦਾ ਰਹੇ ਪਰ ਜਿਹੜੇ ਡਿਵੈਲਪ ਹੋ ਜਾਣ ਉਹ ਗਾਹਾਂ ਦੇ ਚਲੇ ਜਾਣ ਜਿਹੜੇ ਡਿਵੈਲਪ ਨਹੀਂ ਹੁੰਦੇ ਹੁਣ ਚਾਚਾ ਸਾਲ ਵੀ ਤਾਂ ਫੇਲ ਹੋਈ ਜਾਂਦੇ ਨੇ ਸੁਣੀ ਜਾਣ ਸੰਗਤ ਦੇ ਵਿੱਚ ਬਹਿ ਗਏ ਨਵੇਂ ਆਉਂਦੇ ਨੇ ਉਹ ਨਵੇਂ ਵਾਲੇ ਸਭ ਪੜੀ ਜਾਣ ਜਿਹੜੇ ਉਹ ਗਾਹਾਂ ਹੋ ਜਾਂਦੇ ਨੇ ਗਾਹਾਂ ਦੀ ਗੱਲ ਪੜੀ ਜਾਣ ਇਹ ਨਹੀਂ ਹੈ ਸਾਖੀ ਸੁਣਾ ਕੇ ਘਰ ਨੂੰ ਭੇਜ ਦੋ ਹਰ ਸਾਲ ਉਹੀ ਸਾਖੀ ਸੁਣਾ ਕੇ ਭੇਜ ਕੋਈ ਨਹੀਂ ਮਿਲਣ ਵਾਲਾ ਹੈ ਗੁਰਬਾਣੀ ਦਾ ਅਰਥਬੋਧ ਕਰਾਓ ਅਰਥਬੋਧ ਅਰਥਬੋਧ ਨਾਲ ਪਾਠਬੋਧ ਆਪੇ ਠੀਕ ਹੋ ਜੂ ਜੇ ਪਾਠਬੋਧ ਦੇ ਵਿੱਚ ਕਿਤੇ ਖਰਾਬੀ ਹੈ ਨਾ ਪਾਠ ਅੰਤਰ ਹੈ ਅਰਥਬੋਧ ਆਪੇ ਠੀਕ ਹੋ ਜੂਗਾ ਬੋਧ ਬਿਨਾ ਪਾਠ ਅੰਤਰ ਠੀਕ ਨਹੀਂ ਹੋ ਸਕਦਾ ਜਿੰਨਾ ਚਿਰ ਬੋਧ ਨਹੀਂ ਹੈ ਪਾਠ ਅੰਤਰ ਕਿਵੇਂ ਠੀਕ ਹੋ ਜੂਗਾ ਜਿਹੜੇ ਸੋਚਦੇ ਨੇ ਮੇਰਾ ਖਿਆਲ ਦਿਮਾਗ ਖਰਾਬ ਹੋ ਰਿਹਾ ਇਹ ਤਾਂ ਕਰਨਾ ਨਹੀਂ ਚਾਹੁੰਦੇ ਇਹ ਆਪਣੇ ਆਪ ਨੂੰ ਜ਼ਾਹਰ ਨਹੀਂ ਕਰਨਾ ਚਾਹੁੰਦੇ ਵੀ ਅਸੀਂ ਥੱਲੇ ਆ ਜਾਵਾਂਗੇ ਅਰਥ ਬੋਧ ਦੇ ਵਿੱਚ ਕੋਈ ਝਗੜਾ ਰੱਖਣਾ ਚਾਹੁੰਦੇ ਵਿਦਵਾਨ ਵੀ ਸਾਡਾ ਦਾਲ ਫੁਲਕਾ ਚੱਲਦਾ ਰਹੇ ਝਗੜਾ ਪਿਆ ਰਹੇ ਇੱਥੋਂ ਖੜ ਗਿਆ ਜਦੋਂ ਗਿਆਨ ਰੁਕ ਜਾਂਦਾ ਨਾ ਆ ਜਿੱਥੇ ਆ ਕੇ ਪਾਣੀ ਰੁਕਦਾ ਉੱਥੇ ਪਾਣੀ ਫਿਰ ਹੋ ਜਾਂਦਾ ਦਰਿਆ ਦਾ ਰੁਕਦਾ ਹੀ ਜਾਂਦਾ ਜਾਂ ਖਤਮ ਹੋ ਜਾਂਦਾ ਜਿਹੜਾ ਗਿਆਨ ਰੁਕ ਗਿਆ ਉਹ ਛੱਪੜ ਬਣ ਜਾਂਦਾ ਦਰਿਆ ਵਾਂਗੂ ਗਿਆਨ ਵਾਂਗ ਪਾਣੀ ਲਗਾਤਾਰ ਜਿਵੇਂ ਚੱਲਦਾ ਨਾ ਦਰਿਆ ਦਾ ਐ ਗਿਆਨ ਦੀ ਧਾਰਾ ਚੱਲਣੀ ਚਾਹੀਦੀ ਹੈ ਲਗਾਤਾਰ ਗਾਂ ਤੇ ਗਾਂ ਵਧਣਾ ਚਾਹੀਦਾ ਜਿੰਨਾ ਚਿਰ ਕੇ ਸਮੁੰਦਰ ਦੇ ਵਿੱਚ ਪੈ ਨਾ ਜਾਵੇ ਦਰਿਆ ਉਹਨਾਂ ਚ ਰੁਕ ਨਹੀਂ ਸਕਦਾ ਜਿਹੜਾ ਗਿਆਨ ਰੁਕ ਗਿਆ ਉਹ ਸਮੁੰਦਰ 'ਚ ਪੈ ਨਹੀਂ ਸਕਦਾ ਸਮੁੰਦਰ 'ਚ ਪੈ ਕੇ ਤਾਂ ਰੁਕ ਜਵੇ ਭਾਵੇਂ ਰੁਕਦਾ ਉੱਥੇ ਜਾ ਕੇ ਵੀ ਨਹੀਂ ਉੱਥੇ ਵੀ ਜਿਉਂ ਜਿਉਂ ਤੇ ਤਿਉਂ ਸੈਰ ਕਰੇ ਜੋ ਭਾਵੇਂ ਉੱਥੇ ਸਮੁੰਦਰ ਦਾ ਗਿਆਨ ਬਹੁਤ ਹੈ ਰੁਕਦਾ ਉੱਥੇ ਵੀ ਨਹੀਂ ਉੱਥੇ ਸਮੁੰਦਰ ਬਾਰੇ ਬਹੁਤ ਕੁਝ ਹੈ ਜਿਹੜਾ ਸਾਨੂੰ ਇੱਥੇ ਹੁਣ ਪਤਾ ਨਹੀਂ ਜਿਹੜੇ ਇੱਥੇ ਸਵਾਲ ਨੇ ਨਾ ਜਿਨ੍ਹਾਂ ਦਾ ਜਵਾਬ ਹੈ ਜੀ ਉੱਥੇ ਜਾ ਕੇ ਜਵਾਬ ਹੈ ਉਹ ਬਾਅਦ ਦੀ ਗੱਲ ਹੈ ਪਰ ਸਮੁੰਦਰ ਤੱਕ ਪਹੁੰਚਣ ਦਾ ਗਿਆਨ ਹੈ ਦੇ ਕੋਲ ਜੇ ਸਮੁੰਦਰ ਤੱਕ ਪਹੁੰਚਣ ਦਾ ਗੁਰਬਾਣੀ ਹੈ ਹੈਗਾ ਤੁਰ ਤੱਕ ਦੀ ਬਾਣੀ ਹੈ ਤੁਰ ਕੀ ਬਾਣੀ ਹੈ ਤੁਰ ਤੱਕ ਦਾ ਗਿਆਨ ਹੈ ਇਹਦੇ ਵਿੱਚ ਕੋਈ ਵਿਚਾਲੇ ਗੁਰੂ ਬਦਲਣਾ ਨਹੀਂ ਪੈਣਾ ਕਬੀਰ ਕੀ ਕਹਿੰਦਾ ਸੋ ਗੁਰ ਕਰੋ ਜੋ ਬੌੜ ਨਾ ਕਰਨਾ ਸੋ ਧਿਆਨ ਕਰੋ ਜੋ ਬੌੜ ਨਾ ਧਰਨਾ ਸੋ ਪਦ ਰਵੋ ਜੋ ਬੌੜ ਨਾ ਰਵਣਾ ਇਹ ਕਦੇ ਲਿਖਿਆ ਸੀ ਪਹਿਲਾਂ ਉਹਨੇ ਦੇਖ ਲਿਆ ਸੀ ਬੜਾ ਫੇਰ ਕੇ ਦੇਖ ਲਿਆ ਸੀ ਵੀ ਪਹਿਲਾਂ ਉਹ ਪਹਿਲਾਂ ਹੀ ਭਾਈ ਦੇਖ ਕੇ ਠੋਕ ਵਜਾ ਕੇ ਕਰਿਓ ਕੰਮ ਉਹਦੀ ਜ਼ਿੰਦਗੀ ਖਰਾਬ ਕਰਤੀ ਸੀ ਮੇਰੀ ਤਾਂ ਇਹਦੀ ਉਮਰ ਸੀ ਪਰਮੇਸ਼ਰ ਨੇ ਦਿੱਤੀ ਤੁਸੀਂ ਤਾਂ ਮਰ ਜਾਓਗੇ ਜ਼ਿੰਦਗੀ ਬਰਬਾਦ ਹੋ ਜੂਗੀ ਬਰਬਾਦ ਹੋਏ ਰਹੀ ਹੈ ਔਰ ਕੀ ਹੋ ਰਿਹਾ ਬਰਬਾਦ ਹੋ ਰਹੀ ਹੈ ਆਜੀ ਬੰਦਾ ਗਿਆ ਨਾ ਅਗਲੇ ਜਨਮ ਵਿੱਚ ਜੇ ਇਮਾਨਦਾਰ ਹੋ ਕੇ ਦੇਖੋ ਕੀ ਹੁੰਦਾ ਅਗਲੇ ਜਨਮ ਵਿੱਚ ਕੀ ਪਤਾ ਕੀ ਹੋਊ ਹੁਰਤਾ ਰਹਿ ਗਏ ਨਾ ਜਿਹੜੇ ਸੱਚ ਦਾ ਵਿਰੋਧ ਕਰਦੇ ਸੀ ਜਿਨ੍ਹਾਂ ਨੇ ਸੱਚ ਦਾ ਵਿਰੋਧ ਕੀਤਾ ਗੁਰੂਆਂ ਵੇਲੇ ਭਗਤਾਂ ਵੇਲੇ ਉਹ ਕੌਣ ਨੇ ਉਹਨਾਂ ਦੀ ਪਛਾਣ ਕਿਉਂ ਨਹੀਂ ਕਰਦੇ ਹੁਣ ਕੋਈ ਨਹੀਂ ਕਰਦਾ ਕਵੀ ਜਵਾਨ ਨਾ ਹੁਣ ਵੀ ਕਰਦੇ ਨੇ ਜਦ ਸੱਚ ਪ੍ਰਗਟ ਹੋਊਗਾ ਹੁਣ ਵੀ ਕਰਨਗੇ ਉਦੋਂ ਵੀ ਕਰਦੇ ਸੀ ਭਗਤਾਂ ਨੂੰ ਕਰਦੇ ਨਹੀਂ ਸੀ ਕਬੀਰ ਨੂੰ ਕੁੱਤਾ ਨਹੀਂ ਸੀ ਕਹਿੰਦੇ ਉਹਨੇ ਕਿਹਾ ਹਾਂ ਮੈਂ ਕੁੱਤਾ ਹੈਗਾ ਕਬੀਰ ਕੁੱਕਰ ਰਾਮ ਕੋ ਪਰ ਹੋਰ ਕਿਸੇ ਦਾ ਕੁੱਤਾ ਨਹੀਂ ਮੈਂ ਰਾਮ ਦਾ ਕੁੱਤਾ ਮੁਤੀਆ ਮੇਰਾ ਨਾਮ ਮੇਰਾ ਨਾਮ ਮੋਤੀ ਹੈ ਆਪਣਾ ਨਾਮ ਵੀ ਰੱਖ ਲਿਆ ਰਸਤਾ ਨਿਰਾਕਾਰ ਹੈ ਨਾ ਪਤਾ ਮੋਤੀ ਹੋਊਗਾ ਮਨਮਾਨ ਮਾਨ ਕਾ ਗਲੇ ਹਮਾਰੇ ਜੇਵੜੀ ਹੁਕਮ ਦੀ ਜੇਵੜੀ ਗਲ ਚ ਮੇਰੇ ਨੱਕ ਨੱਕ ਖਸਮਾਤ ਜਿੰਨ ਖਿੱਚੇ ਸਨ ਜਾਉ ਉਹ ਖਿੱਚਦਾ ਉਹਨੂੰ ਉਹਦੇ ਵੱਲੋਂ ਭੌਂਕਦਾ ਨਾ ਜਿੱਦਾਂ ਸੁੱਤ ਮੇਰੀ ਧਿਆਨ ਜਾਂਦਾ ਹੈ ਉਹ ਗਲਤੀ ਉਹਦੀ ਉਹਦੇ ਗਲਤੀ ਮੈਂ ਦੱਸ ਦਿੰਦਾ ਜੋ ਬੁਲਾਉਂਦਾ ਬੋਲ ਪੈਣਾ ਜੇ ਖਿੰਡੇ ਤਨ ਜਾਉ ਇਸੇ ਗੱਲ ਨੂੰ ਕਿਵੇਂ ਗੁਰਨਾਮ ਨਾਨਕ ਦੇਵ ਜੀ ਨੇ ਕਿਵੇਂ ਐਕਸਪਲੇਨ ਕੀਤਾ ਉਹਨਾਂ ਨੇ ਵੀ ਕੀਤਾ ਕੀ ਗਿਆਨ ਡੋਰੀ ਪਰ ਪਕੜੀ ਡੋਰੀ ਕੀ ਹੈ ਕੀ ਹੈ ਡੋਰੀ ਗਿਆਨ ਦੀ ਹੈ ਗੁਰਮੁਖੀ ਗਿਆਨ ਡੋਰੀ ਪਰ ਪਕੜੀ ਜਿਨ ਖਿੰਚੈ ਨਾ ਜਾਈਏ ਗਲੇ ਹਮਾਰੇ ਜੇਬੜੀ ਜਿੱਦ ਨੂੰ ਖੇਡਣ ਜਾ ਉਹ ਜੇਬੜੀ ਕਾਦੀ ਹੈ ਸਵਾਲ ਇਹ ਸੀ ਜੇਬੜੀ ਕਾਦੀ ਜੇਬੜੀ ਗਿਆਨ ਦੀ ਹੈ ਉਹ ਜੇਬੜੀ ਦਾ ਦਸੀ ਰਿਖਵੀਰ ਨੇ ਪਰਦਾ ਰੱਖ ਗਿਆ ਜੇਵੜੀ ਦਾ ਜੇ ਪਿਛਦਾ ਕੋਈ ਕੀ ਰਹਦੇ ਤੇ ਜੇਵੜੀ ਕੀ ਹੈ ਗਿਆਨ ਡੋਰੀ ਹੈ ਪ੍ਰਭ ਡੋਰੀ ਹਾਥ ਤੁਹਾਰੇ ਤੋ ਡੋਰੀ ਕੀ ਹੁੰਦੀ ਹੈ ਭਾਈ ਡੋਰੀ ਗਿਆਨ ਦੀ ਹੈ ਜੇ ਤੁਮ ਖਿੱਚਦਾ ਤੁਮ ਜਾ ਰਹੇ ਹੋ ਇਹ ਉਹਦੇ ਸਾਰੇ ਹੋ ਜੀ ਤੇ ਭਰੋਸਾ ਕਰ ਲਈਏ ਫਿਰ ਆਪੇ ਲੈ ਜਾਂਦਾ ਗੱਲ ਭਰੋਸੇ ਦੀ ਹੈ ਜਿਹਨੇ ਭਰੋਸਾ ਕੀਤਾ ਉਹਨੂੰ ਲੈ ਗਿਆ ਜਿੰਨ ਖਿੱਚਿਆ ਚਲ ਜਾਈਏ ਖਿੱਚਦਾ ਹੁਣ ਮਾਇਆ ਦੀ ਹੈ ਸੰਗੜ ਦਾ ਔਗਣਾ ਨੇ ਪਾਏ ਹੋਏ ਨੇ ਉਹਦੀ ਜੇਬ ਨੇ ਕੀ ਕਰੇ ਕਿਉਂਕਿ ਔਗਣਾ ਦੇ ਸੰਗਤ ਲੈਣਾ ਨਾਨਕਾ ਔਗਣ ਜਿੱਤਨੇ ਤੇਤੇ ਗੜੀ ਕਿੱਥੇ ਢੋਰੀ ਕਿੱਥੇ ਸੰਗਤ ਸੰਗਲਾ ਨੂੰ ਜੋ ਜੇਬ ਨਹੀਂ ਉਹ ਡੋਰੀ ਕੀ ਕਰੇ ਡੋਰੀ ਤਾਂ ਪਤਲੀ ਆ ਉਹ ਤਾਂ ਪਤੰਗ ਵਰਗੀ ਹੁੰਦੀ ਉਹ ਤਾਂ ਮਨ ਨੂੰ ਬੌੜੀ ਹੈ ਐਦਾਂ ਸੰਗਲ ਨਾਲ ਹੋਇਆ ਗੱਲਾਂ ਕਰੇ ਕਨੇਰੀਆਂ ਕਸਮਨਾ ਪਾਏ ਸਾਹ ਪਤੰਗ ਨੂੰ ਕਹਿੰਦੇ ਉੜ ਜਾ ਉੜ ਗਿਆ ਜੇ ਕਹਿੰਦਾ ਵੀ ਇਹਦੇ ਐਸੇ ਡੋਰ ਉਹਨੂੰ ਵੀ ਲੈ ਕੇ ਉੜ ਜਾ ਫੇਰ ਉੜ ਜੂ ਸਰੀਰ ਲੈ ਕੇ ਨਹੀਂ ਉੜਦਾ ਹੁੰਦਾ ਸਿੱਧ ਸਰੀਰ ਲੈ ਕੇ ਉੜਦੇ ਸੀ ਸਾਖੀ ਬਣਾਈ ਜਾਂਦੇ ਨਾ ਭਾਈ ਗੁਰਦਾਸ ਦੀ ਬਾਰੇ ਜੀ ਸਾਖੀ ਸਰੀਰ ਲੈ ਕੇ ਕਿਵੇਂ ਉੱਡ ਜੂ ਉਹ ਪਾਸ਼ਾ ਕਹਿੰਦੇ ਜੇ ਉੱਡਣਾ ਇੱਲਾ ਉੱਡਦੀ ਰਹੀਆਂ ਨੇ ਅੱਗੇ ਇਹ ਤਾਂ ਵੱਡ ਕੇ ਕਿੱਡਾ ਕਿੱਡਾ ਦੂਰ ਉੱਡਦਾ ਸੀ ਉਹ ਇੱਲਾ ਵੜਨਾ ਇਹਦੇ ਦੀ ਜੂਨ ਚ ਪੈ ਜਾ ਉੱਡ ਜਾਏਗਾ ਉਹ ਇਹ ਤਾਂ ਜਾ ਕੁੱਕੜ ਬਣ ਗਿਆ ਅਡਾਰੀ ਘਟ ਗਈ ਕੁੱਕੜ ਦੀ ਅਡਾਰੀ ਛੋਟੀ ਹੋ ਗਈ ਫਿਰ ਫਿਰ ਤਾਂ ਮਰਾ ਕੰਮ ਤੇ ਜੜ ਹੁੰਦਾ ਛੇ ਫੁੱਟਦੀ ਤੇ ਕੁੱਕੜ ਦੀ ਅਡਾਰੀ ਘਟ ਗਈ ਇਹ ਕੁੱਕੜ ਦੀ ਅਡਾਰੀ ਹੈ ਜਿਹੜੇ ਗਿਆਨ ਗਿਆਨਵਾਨ ਨੇ ਨਾ ਦੇ ਅਡਾਰੀ ਕੁੱਕੜ ਦੀ ਹੋ ਕੁੱਕੜ ਚਟਾ ਹੁੰਦਾ ਹੰਸਾਂ ਦੀ ਅਡਾਰੀ ਨਾਲ ਕੁੱਕੜ ਦੀ ਅਡਾਰੀ ਜਿਹੜੀ ਹੈ ਨਾ ਹੰਸਾਂ ਦੇ ਕਰਨ ਦੇ ਬੱਗਾ ਵੀ ਆਇਆ ਚਾਓ ਕਰੇ ਰਹੇ ਨੇ ਸੰਤ ਬੱਗੇ ਕੱਪੜੇ ਚਿੱਟੇ ਕੱਪੜੇ ਪਾ ਕੇ ਗਿਆਨ ਨਹੀਂ ਕਰਾ ਰਹੇ ਗੁਰਬਾਣੀ ਦੇ ਚਿੱਟੇ ਕੱਪੜੇ ਖੜਕਾ ਨਹੀਂ ਰਹੇ ਪਰ ਗੁਰਬਾਣੀ ਦਾ ਅਰਥ ਨਹੀਂ ਕਰ ਰਹੇ ਸਾਖੀ ਇਸ ਨਾਲ ਗੱਲਾਂ ਕਰਦੇ ਗੱਲਾਂ ਕਰਦੇ ਰਹੀਆਂ ਗੱਲਾਂ ਹੁੰਦੀਆਂ ਕਰਦੇ ਨੇ ਸੱਚ ਦਾ ਟੇਸਟ ਨਾ ਉਹਨਾਂ ਨੂੰ ਆਇਆ ਨਾ ਕਿਸੇ ਨੂੰ ਕਰਾ ਸਕਦੇ ਨੇ ਖਸਮ ਨਾ ਪਾਵੇ ਸਾਧ ਖਸਮ ਕੀ ਖਸਮ ਸੱਚ ਸੱਚ ਦਾ ਟੇਸਟ ਆਉਣਾ ਬਹੁਤ ਮੁਸ਼ਕਲ ਗੱਲ ਹੈ ਸੱਚ ਸਭਨਾ ਦਾ ਖਸਮ ਹੈ ਸੱਚ ਦਾ ਵਿੱਚ ਜਿਹੜਾ ਨਾਮ ਅਮਰਦਾ ਉਹ ਸੱਚ ਹੈ ਗੁਰਬਾਣੀ ਜਿਹੜਾ ਮੱਖਣਾ ਹੋਈ ਸੱਚ ਹੈ ਸੰਤੋ ਮੱਖਣ ਹਾਇਆ ਛਾਛ ਪੀਏ ਉਹ ਮੱਖਣ ਕੀ ਸੀ ਮੱਖਣ ਤੁਰਕੀ ਬਾਣੀ ਸੀ ਉਹ ਤੁਰਕੀ ਬਾਣੀ ਨੂੰ ਬੁਝ ਲੈਣਾ ਮੱਖਣ ਸਨ ਮੱਖਣ ਤਾਂ ਤੁਰਕੀ ਬਾਣੀ ਹੈ ਉਹ ਆਈ ਆ ਦੁੱਧ ਬਣਾ ਕੇ ਦਿੱਤਾ ਇਹ ਜੋ ਤੁਰਕੀ ਬਾਣੀ ਬੁਝਣੀ ਹੈ ਹੁਕਮ ਬੁਝਣਾ ਇਹਦੇ ਵਿੱਚੋਂ ਹੀ ਹੁਕਮ ਗੂੰਜ ਪਰਮ ਪਦ ਇਹ ਪੜ ਕੇ ਤੇ ਆ ਜਿਹੜੀ ਬਾਹਰ ਹੈ ਨਾ ਕੁਦਰਤ ਇਹਨੂੰ ਦੇਖ ਕੇ ਇਹਨੂੰ ਪੜ ਕੇ ਕੁਦਰਤ ਨੂੰ ਦੇਖ ਕੇ ਜਿਹਦੀ ਹੈ ਨਾ ਕੁਦਰਤ ਕੁਦਰਤ ਦਿਸੇ ਕੁਦਰਤ ਹੈ ਦੋਹਾ ਜੋ ਬੁਝੜ ਕੁਦਰਤ ਦੀਆਂ ਗੱਲਾਂ ਵੀ ਵਿੱਚ ਲਿਖੀਆਂ ਹੋਈਆਂ ਨੇ ਦੇ ਉਹ ਦੋਹਾਂ ਦੇ ਤਾਲ ਮੇਰੇ ਬਿਨਾ ਬੁਝੇ ਨਹੀਂ ਹੋਣਾ ਸਭ ਕੁਝ ਸਾਹਮਣੇ ਹੀ ਆਉਂਦਾ ਸਾਡੇ ਜੋ ਦਿਸੇ ਸੋ ਤੇਰਾ ਰੂਪ ਤੇਰਾ ਕਿਹੜਾ ਹੁਕਮ ਦਾ ਰੂਪ ਹੈ ਇਹ ਹੁਕਮ ਦਾ ਰੂਪ ਹੈ ਜੋ ਦਿੰਦਾ ਜੋ ਵਰਤ ਰਿਹਾ ਸਭ ਕੁਝ ਵਰਤੇ ਤੇਰਾ ਭਾਣਾ ਭਾਣੇ ਦਾ ਰੂਪੇ ਵਰਤ ਰਿਹਾ ਇਹ ਜੋ ਦੇਖ ਕੇ ਨੂੰ ਪੜ ਕੇ ਇੱਕ ਹੁੰਦਾ ਨਕਸ਼ਾ ਇੱਕ ਹੁੰਦਾ ਮੌਕਾ ਨਕਸ਼ਾ ਦੇਖਣਾ ਮੌਕੇ ਨਾਲ ਬੁਲਾਉਣਾ ਤੇਰੇ ਕੋਲ ਲੱਗੂ ਤਾਂ ਕੱਲੇ ਨਕਸ਼ੇ ਨਾਲ ਪਤਾ ਲੱਗੇ ਦਫ਼ਤਰ 'ਚ ਬੈਠ ਕੇ ਨਕਸ਼ੇ ਦੇ ਬਿਨਾਂ ਨਾ ਮੌਕੇ ਮੌਕੇ ਦਾ ਪਤਾ ਲੱਗੇ ਨਕਸ਼ਾ ਲਿਆਓ ਫਿਰ ਪੈਮਾਨੇ ਫੁੱਟੇ ਜਰੀਬ ਲਿਆਓ ਨਾਪ ਕੇ ਦੇਖਾਂਗੇ ਫਿਰ ਪਤਾ ਲੱਗੂ ਪੁਆਇੰਟ ਕਿੱਥੇ ਹੁੰਦਾ ਵੱਟ ਕਿੱਥੇ ਦੇਖੋ ਰਸਤਾ ਵਿਗੜਿਆ ਹੋਇਆ ਸਹੀ ਕਰਨਾ ਹੁੰਦਾ ਪਟਵਾਰੀ ਨੇ ਇਹਨਾਂ ਨੇ ਵਾਲਿਆ ਹੋਵੇ ਜਾਂ ਹੋਵੇ ਹੀ ਨਾ ਫਿਰ ਤਾਂ ਨਕਸ਼ਾ ਵੀ ਚਾਹੀਦਾ ਪੈਮਾਨਾ ਵੀ ਚਾਹੀਦਾ ਪੁਆਇੰਟ ਵੀ ਚਾਹੀਦਾ ਨੇ ਜਿਹੜੇ ਉਹਦੇ ਦਿੱਤੇ ਹੋਏ ਨੇ ਤਾਂ ਕਿਤੇ ਜਾ ਕੇ ਰਸਤਾ ਉਹ ਜਦੋਂ ਦੀ ਸਹੀ ਹੁੰਦੀ ਹੈ ਸਹੀ ਰਸਤਾ ਹੁਣ ਇਹ ਲੁਕਿਆ ਪਿਆ ਰਸਤਾ ਤਾਂ ਗੁਰਬਾਣੀ ਦਾ ਮਾਰਗ ਤਾਂ ਲੁਕਿਆ ਪਿਆ ਥੋੜੇ ਦੀ ਡਿਮਾਰਕੇਸ਼ਨ ਕੀ ਹੋ ਆ ਤਾਂ ਸਾਡੇ ਕੋਲ ਲਿਖਤਾ ਆ ਕੁਦਰਤ ਤੁਹਾਡੇ ਮੂਰੇ ਰੱਖਿਆ ਦੋਹਾਂ ਦੇ ਤਾਲਮੇਲ ਨਾਲੇ ਡਿਮਾਰਕੇਸ਼ਨ ਹੋ ਜਾਂਦਾ ਆਏ ਗੁਰਮਤ ਮਾਰਗ ਮਾਰਗ ਰਸਤਾ ਨਹੀਂ ਹੁੰਦਾ ਗੁਰਮਤ ਮਾਰਗ ਗੁਰਮਤ ਮਾਰਗ ਕੀ ਹੁਕਮ ਹੁਕਮ ਗੁਰਮਤ ਮਾਰਗ ਹੁਕਮ ਬੂਝ ਪਰਮ ਪਦ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਬੁਝਣਾ ਸੀ ਹੁਕਮ ਹੁਕਮ ਨਹੀਂ ਬੁਝਾ ਸਕਦਾ ਜਿੰਨਾ ਚਿਰ ਆਪਣੀ ਮਰਜ਼ੀ ਆਪਣੇ ਅੰਦਰ ਗਵਾ ਨਹੀਂ ਲੈਂਦਾ ਆਪ ਗਵਾਏ ਦਾ ਮਤਲਬ ਇਹ ਨਹੀਂ ਫਾਹ ਲੈ ਕੇ ਮਰਜ਼ੀ ਜਵੇ ਵਿਗਿਆਨ ਕਿਥੋਂ ਆਪਣਾ ਆਪ ਗਵਾ ਲਵੇ ਧੂੜੀਆਂ ਤਾਪ ਕੇ ਕਰਕੇ ਉਹ ਕਰਕੇ ਕੁਛ ਨਹੀਂ ਆਪਣੀ ਮਰਜ਼ੀ ਦਾ ਤਿਆਗ ਮਰਨਾ ਹੁੰਦਾ ਆਪਣੀ ਮਰਜ਼ੀ ਛੱਡੋ ਬਾਣੀ ਜੋ ਕਹਿੰਦੀ ਹੈ ਨੂੰ ਸੱਤ ਕਰਕੇ ਮੰਨੇ ਪਰ ਇਮਾਨਦਾਰੀ ਨਾਲ ਇਹਨੂੰ ਸਮਝੇ ਜਿਹੜੇ ਸ਼ਬਦਾਂ ਦੇ ਅਰਥ ਬਦਲ ਲੈ ਗੁਰਬਾਣੀ ਨੇ ਸਾਡੀ ਭਾਸ਼ਾ ਨਾਲ ਉਹਨਾਂ ਨੂੰ ਆਪਣੇ ਬਦਲਦੇ ਸ਼ਬਦਾਂ 'ਚ ਲੈ ਕੇ ਚੱਲੇ ਨੇਤਰਾਂ ਅੱਖਾਂ 'ਚ ਫਰਕ ਰੱਖੇ ਨੇਤਰ ਅੰਦਰਲੀ ਸਰੀਰ ਦੇ ਅੰਦਰ ਅੱਖਾਂ ਬਾਹਰਲੇ ਸਰੀਰ ਦੀ ਹੁੰਦੀ ਹੈ ਜੇ ਨੇਤਰ ਨਾ ਹੋਣ ਤਾਂ ਅੱਖਾਂ ਦੇਖਦੀਆਂ ਨਹੀਂ ਅੱਖ ਨਹੀਂ ਦੇਖਦੀ ਦੇਖਣ ਵਾਲਾ ਦੇਖਦਾ ਨੇਤਰ ਦੇਖਦੇ ਨੇ ਕੰਨ ਨਹੀਂ ਸੁਣਦੇ ਸੁਣਨ ਵਾਲਾ ਸੁਣਦਾ ਸੁਣਨ ਵਾਲਾ ਜੇ ਬੇਹੋਸ਼ ਪਿਆ ਹੋਵੇ ਕੰਨ ਸੁਣ ਲੈਣਗੇ ਸੁੱਤਾ ਪਿਆ ਹੋਵੇ ਸੁਣ ਲੈਣਗੇ ਸੁੱਤਾ ਪਿਆ ਮਰਿਆ ਹੋਇਆ ਹੁੰਦਾ ਬੇਹੋਸ਼ ਵੀ ਮਰਿਆ ਹੋਇਆ ਹੁੰਦਾ ਮਰਿਆ ਦੀ ਗੱਲ ਆਉਣੀ ਇੱਥੇ ਹਾਂਜੀ ਆਪ ਗਵਾਏ ਸੇਵਾ ਕਰੇ ਆਪ ਗਵਾ ਕੇ ਆਪਣੀ ਮਰਜ਼ੀ ਛੱਡ ਕੇ ਸੇਵਾ ਕਰੇ ਜੋ ਕਿਹਾ ਉਹੀ ਕਰੇ ਗੁਰ ਕਹਿਆ ਸਰਕਾਰ ਕਮਾਵੋ ਜਿੱਥੇ ਆਪਣੀ ਮਰਜ਼ੀ ਕਰ ਲਈ ਉੱਥੇ ਵੀ ਚਿੰਤਾ ਖੜੀ ਹੋ ਜਾਣੀ ਹੈ ਜਦੋਂ ਨੌਕਰ ਆਪਣੀ ਮਰਜ਼ੀ ਕਰ ਲਵੇ ਨਾ ਉਦੋਂ ਨੂੰ ਚਿੰਤਾ ਹੋ ਜਾਂਦੀ ਜੇ ਕੰਮ ਵਿਗੜ ਗਿਆ ਜ਼ਿੰਮੇਵਾਰੀ ਮੇਰੀ ਹੈ ਜੇ ਮਾਲਕ ਦੀ ਮਰਜ਼ੀ ਨਾ ਕਰਦਾ ਵਿਗੜ ਜੇ ਜਾਏ ਸਮਝ ਜੇ ਉਹਦੀ ਨਾ ਕੋਈ ਜ਼ਰੂਰਤ ਜਿਵੇਂ ਮਾਲਕ ਨੇ ਗਿਆਨ ਕਰ ਦਿੱਤਾ ਹਵਰੇ ਮਾਲਕ ਮਾਲਕ ਨੇ ਰਿਓ ਕਿ ਰਿਓ ਪਾਤਾ ਸੁਪਰੇ ਕੇ ਸੁਪਰੇ ਕਰ ਸੁਪਰੇ ਨਾ ਕੀ ਵਰਦੀ ਹੈ ਜੇ ਪਰਮ ਫਸਲੇ ਵਰਗੀ ਸੁਪਰੇ ਨਾ ਜੇ ਤੁਸੀਂ ਦਵਾਈ ਲੈਂਦੀ ਸੀ ਮੈਂ ਛਿੜਕਤੀ ਉਸ ਹਿਸਾਬ ਨਾਲ ਛਿੜਕੀ ਜੇ ਤੁਸੀਂ ਕਿਹਾ ਸੀ ਮੈਨੂੰ ਹੁਣ ਕੀ ਪਤਾ ਦਵਾਈ ਕੀ ਹੈ ਲੋਕਾਂ ਨੂੰ ਤਾਂ ਕਦੇ ਕਿਸੇ ਨੇ ਲਿਖਿਆ ਵੀ ਕਾਤੇ ਮਰਦੀ ਦਵਾਈ ਜਿੱਥੋਂ ਆਈ ਉਹਨੂੰ ਪੁੱਛਦੇ ਨੇ ਭਾਈ ਤੇਰੀ ਦਵਾਈ ਨਾਲ ਆ ਹੋ ਗਿਆ ਕਿਉਂ ਹੋ ਗਿਆ ਜੋ ਹੁਕਮ ਹੈ ਪਾਣੇ 'ਚ ਚੱਲਣ ਵਾਲੇ ਤਾਂ ਕੋਈ ਦੋਸ਼ ਨਹੀਂ ਹੈ ਪੁੱਤ ਪਾਪ ਉਹਨੂੰ ਹੁੰਦਾ ਹੀ ਨਹੀਂ ਪੁੱਤ ਪਾਪ ਹੁੰਦਾ ਹੀ ਆਪਣੀ ਮਰਜ਼ੀ ਹੈ ਉਹਦਾ ਮਰਜ਼ੀ ਉਹ ਪੁੱਤ ਪਾਪ ਹੈ ਮਰਜ਼ੀ ਉਹ ਚਿੰਤਾ ਖੜੀ ਕਰਦੀ ਹੈ ਹਾਂ ਜੇ ਜ਼ਿਆਦਾ ਦਵਾਈ ਪਾ ਦੇਵੇ ਜਾਂ ਘੱਟ ਦਵਾਈ ਪਾ ਲਵੇ ਵੀ ਚਲੋ ਮਾਲਕ ਦਾ ਫਾਇਦਾ ਕਰ ਲਈਏ ਅੱਧੀ ਦਵਾਈ ਪਾ ਲੈਂਦੇ ਆ ਅੱਧੀ ਅੱਧੇ ਡੱਬੇ ਵਜਾ ਲੈਂਦੇ ਪਰ ਉਹ ਤੇ ਕਬੇ ਨਾ ਕਰੇ ਬਿਲਕੁਲ ਕਰਨਾ ਹੀ ਨਹੀਂ ਉਹਨਾਂ ਨਾ ਕਾਬੂ ਦੀ ਸਟ੍ਰੈਂਥ ਘਟ ਜਾਣੀ ਹੈ ਤੇ ਫਿਰ ਜੁੱਤੀ ਮਾਲਕ ਦੇ ਝੜਕਾ ਖਾਊਗੀ ਜਦ ਦੁਬਾਰਾ ਆਂਦੀ ਉਹ ਪਾਣੀ ਉਹਨੇ ਵੀ ਨਹੀਂ ਕੰਮ ਕਰਦਾ ਦਵਾਈ ਸਾਰੀ ਹੋ ਚਲੀ ਗਈ ਕੰਮ ਕਿਸੇ ਨੇ ਨਹੀਂ ਕੀਤਾ ਦੋ ਖਰਾਕਾਂ ਦੇਤੀਆਂ ਨੇ ਦੋ ਖਰਾਕਾਂ ਜੋ ਉਹਦਾ ਰਿਜ਼ਲਟ ਨਹੀਂ ਆਉਣਾ ਦਵਾਈ ਵੀ ਸਾਰੀ ਚਲੀ ਗਈ ਉਹ ਕਹੂ ਮੂਰਖਾ ਦਵਾਈ ਵੀ ਸਾਰੀ ਚਲੀ ਗਈ ਰਿਜ਼ਲਟ ਕੋਈ ਨਹੀਂ ਆਇਆ ਤੂੰ ਵੀ ਦੋ ਵਾਰ ਡਬਲ ਕੰਮ ਤੈਨੂੰ ਵੀ ਕਰਨਾ ਪਿਆ ਮਰਜ਼ੀ ਕਰ ਲਈ ਤੂੰ ਜੀ ਐ ਅਸੀਂ ਮਰਜ਼ੀ ਨਹੀਂ ਛੱਡਦੇ ਮਰਜ਼ੀ ਵਾਲੇ ਨੂੰ ਚਿੰਤਾ ਰਹੂਗੀ ਆਪ ਗਵਾਏ ਸੇਵਾ ਕਰੀ ਸੇਵਾ ਕਰੇ ਆਪਣੀ ਮਰਜ਼ੀ ਨਾਲ ਸਾਰੇ ਜੋ ਕੁਝ ਕਹਿਤਾ ਕਰ ਦਵੇ ਰਿਜ਼ਲਟ ਉਹਦਾ ਕੁਝ ਵੀ ਹੁੰਦਾ ਕਾਗਜ਼ ਵਿੱਚ ਪਾਇ ਨਾ ਕਾਗਜ਼ ਵਿੱਚ ਪਾਇ ਲੋ ਨਾਨਕ ਜਿਸ ਨੂੰ ਲੱਗਾ ਤਿਸ ਮਿਲਿਆ ਲੱਗਾ ਸੋ ਪਰਵਾਹ ਨਾਨਕ ਜਿਸ ਨੂੰ ਲੱਗਾ ਤਿਸ ਮਿਲਿਆ ਫਿਰ ਜਿਹੜਾ ਸੇਵਾ ਕਰਨ ਵਾਲਾ ਨਾ ਜਿਹਨੂੰ ਲੱਗਿਆ ਹੋਇਆ ਉਹ ਨਾ ਮਿਲ ਜਾਂਦਾ ਕੀ ਹੁਕਮ ਨੂੰ ਲੱਗਿਆ ਹੁਕਮ ਦੇ ਵਿੱਚ ਸਮਾ ਜਾਂਦਾ ਉਹ ਕਿਹਨੇ ਜਿਹੜਾ ਮਾਲਕ ਦੇ ਹੁਕਮ ਨਾ ਜਿਸ ਨੂੰ ਲੱਗਿਆ ਉਹ ਲੱਗਿਆ ਕਿ ਨਾ ਹੁਣ ਨੂੰ ਲੱਗਿਆ ਹੈ ਜਿਸ ਵੇਲੇ ਉਹਦੇ ਵਿੱਚ ਹੀ ਮਿਲ ਜਾਂਦਾ ਹੁਕਮ ਦੇ ਵਿੱਚ ਹੀ ਸਮਾ ਜਾਂਦਾ ਹੈ ਲੱਗਾ ਸੋ ਬਸ ਲੱਗਾ ਜਿਹੜਾ ਉਹ ਪ੍ਰਮਾਣ ਹੁਕਮ ਜੀ ਚੱਲਣ ਵਾਲਾ ਹੀ ਹਾਕਮ ਦੇ ਦਰ ਫਿਰ ਪਰਮਾਨ ਪ੍ਰਮਾਣ ਹੁੰਦਾ ਹੈ ਪਾਣੇ 'ਚ ਰਹਿਣ ਵਾਲਾ ਰਜ਼ਾ 'ਚ ਚੱਲਣ ਵਾਲਾ ਰਜ਼ਾਈ ਦੇ ਦਰ ਤੇ ਪ੍ਰਵਾਨ ਹੋਈ ਹੁੰਦਾ ਹੋਰ ਦੀ ਦੂਜਾ ਨਹੀਂ ਹੋ ਸਕਦਾ ਮਰਿਆਦਾ ਵਾਲੇ ਨਹੀਂ ਪ੍ਰਵਾਨ ਹੋਣਾ ਰਹਿਤ ਵਾਲੇ ਪ੍ਰਵਾਨ ਹੋਣੇ ਨੇ